ਰੂਵਾਲ ਛੰਦ ਕੋਟ ਕੋਟ ਬੁਲਾਏ ਰਿਤ ਜੇ ਕੋਟ ਬ੍ਰਹਮ ਬੁਲਾਏ ਕੋਟ ਕੋਟ ਬਨਾਏ ਬਿੰਦਨ ਭੋਗੀ ਹੈ ਬਹੁ ਭਾਏ ਜਤਰ ਤਤਰ ਸਮਗਰ ਕਾ ਕਉ ਲਾਗ ਹੈ ਨਿਪਰਾਏ ਰਾਜ ਸੂਏ ਕਰਹਿ ਲਗੇ ਸਭ ਧਰਮ ਕੋ ਚਿਤ ਜਾਏ ਏਕ ਏਕ ਸਵਰਨ ਕੋ ਦੇ ਦੇ ਏਕ ਦੀਜੈ ਭਾਰ 100 ਗਜ 100 ਰਥ ਦੋਏ ਸਹੰਸਰ ਤੁਖਾਰ ਸੰਸ ਚਤੁਰ ਸਵਰਨ ਸਿੰਘੀ ਮਹਿਕ ਦਾਨ ਅਪਾਰ ਏਕ ਏਕ ਹੈ ਦੀਦੀਐ ਸੁਨ ਰਾਜ ਰਾਜ ਅਵਤਾਰ ਸਵਰਨ ਦਾਨ ਸੋ ਰੁਕਨ ਦਾਨ ਸੋ ਤਾਂਬਰ ਦਾਨ ਅਨੰਤ ਅਨ ਦਾਨ ਅਨੰਤ ਦੀ ਜਦ ਦੇਖ ਦੀਨ ਦੁਰੰਤ ਵਸਤਰ ਦਾਨ ਪਟੰਬਰ ਦਾਨ ਸੋ ਸ਼ਸਤਰ ਦਾਨ ਦੇਹੰਤ ਭੂਪ ਪਿਛਕ ਹੋਏ ਗਏ ਸਭ ਦੇਸ ਦੇਸ ਦੁਰੰਤ ਕੋਸ ਬਨਾਏ ਕੁੰਡਕ ਸਹੰਸਰ ਲਾਏ ਪਰਨਾਰ ਸਹੰਸਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਵਤਾਰ ਹਸਤ ਛੁੰਡ ਪ੍ਰਮਾਣ ਕ੍ਰਿਤ ਕੀ ਪਰਤ ਧਾਰ ਅਪਾਰ ਹੋਤ ਭਸਮ ਅਨੇਕ ਬਿੰਜਨ ਦਪਟ ਚਪਟ ਕਰਾਲ ਮ੍ਰਿਤ ਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ ਕਾਸ਼ਟ ਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ ਭਾਂਤ ਭਾਂਤਨ ਕੇ ਮਹਾਰਸ ਹੂਮਿਐ ਤਿਹ ਮਾਹੇ ਦੇਖ ਚੱਕਰਤ ਰਹਿ ਦਜੰਬਰ ਰੀਝ ਹੀ ਨਰਨਾ ਭਾਂਤ ਭਾਂਤ ਅਨੇਕ ਬਿੰਦਨ ਹੋਮੀ ਐ ਤੇ ਆਨ ਚਤੁਰਵੇਦ ਪੜੈ ਚਤਰ ਸਭ ਵਿਪ ਵਿਆਸ ਸਮਾਨ ਭਾਂਤ ਭਾਂਤ ਅਨੇਕ ਭੂਪਤ ਦੇਤ ਦਾਨ ਅਨੰਤ ਭੂਮ ਪੂਰ ਉਠੀ ਜੈਤ ਤੁਨ ਜਤਰ ਤਤਰ ਦੁਰੰਤ ਜੀਤ ਜੀਤ ਮਵਾਸ ਆਸਨ ਅਰਬ ਖਰਬ ਛਿਨਾਏ ਆਨ ਆਨ ਦੀਏ ਤੇ ਜਾਣਨ ਜਗ ਮੈਂ ਕੁਰ ਰਾਏ ਭਾਂਤ ਭਾਂਤ ਅਨੇਕ ਤੂਪ ਸੋ ਆਇ ਤੇ ਆਨ ਭਾਂਤ ਭਾਂਤ ਉਠੀ ਜੈੰਗ ਧੁਨ ਜਤਰ ਤਤਰ ਦਿਸਾਨ ਜਰਾ ਸਿੰਧੈ ਮਾਰ ਕੈ ਪੁਨ ਕੈਰਵਾ ਹੱਥ ਪਾਏ ਰਾਜ ਸੂਏ ਕੀਓ ਵਡੋ ਮਖ ਕਿਸਨ ਕੇ ਮਤ ਪਾਏ ਰਾਜ ਸੂਏ ਸੋ ਕੀਏ ਕਿਤੇ ਦਿਨ ਜੀਤ ਸਤਰ ਅਨੰਤ ਬਾਜ ਮੇਦ ਆਰੰਭ ਕੀਨੋ ਵੇਦ ਵਿਆਸ ਮਤੰਤ ਪ੍ਰਥਮ ਜਗ ਸਮਾਪਤ ਹੈ ਸ੍ਰੀ ਵਰਣ ਬਧਾ ਚੰਦਰ ਵਰਣੀ ਸੋ ਕਰਨ ਸਿਆਮ ਸਵਰਨ ਪੂਜ ਸਮਾਨ ਰਤਨ ਤੁੰਗ ਉਤੰਗ ਬਾਜਤ ਉੱਚ ਸਰਭਾ ਸਮਾਨ ਨਿਰਤ ਕਰਤ ਚਲੈ ਤਰਾ ਪਰ ਕਾਮ ਰੂਪ ਪ੍ਰਭਾਏ ਦੇਖ ਦੇਖ ਛਕੈ ਸਵੈ ਨਿਰਭ੍ਰੀਜ ਇਓ ਨਿਰਭਰਾਏ ਬੀਣ ਬੇਣ ਮਿਰਦੰਗ ਬਾਜਤ ਬਾਸਰੀ ਸੁਰਨਾਏ ਮੁਰਜ ਦੂਰ ਮੁਚੰਗ ਮੰਦਲ ਚੰਗ ਬੰਗਸ ਨਾਏ ਢੋਲ ਢੋਲਕ ਖੰਜਕਾ ਡਫ ਜਾਂਜ ਕੋਟ ਬਜੰਤ ਜੰਗ ਘੁੰਗਰੂ ਟਲਕਾ ਉਪਜੰਤ ਰਾਗ ਅਨੰਦ ਅਮਿਤ ਸ਼ਬਦ ਬਜੰਤਰ ਪੇਰ ਹਰੰਤ ਬਾਜ ਅਪਾਰ ਜਾਤ ਜਾਉਣ ਦਿਸਾਨ ਕੋ ਪਛ ਲਾਗ ਹੀ ਸਰਦਾਰ ਜੌਨ ਬਾਦ ਤੁਰੰਗ ਜੂਜਤ ਜੀਤੀਐ ਕਰ ਜੁਦ ਆਣ ਜੌਨ ਮਿਲੈ ਬਚੈ ਨਹਿ ਮਾਰੀਐ ਕਰ ਕ੍ਰੋਧ ਹੈ ਫੇਰ ਚਾਰ ਦਿਸਾਨ ਮੈਂ ਸਭ ਜੀਤ ਕੇ ਛਿਤ ਪਾਲ ਬਾਜ ਮੇਧ ਕਰਿਓ ਸਪੂਰਨ ਮਿਤ ਜਗ ਰਿਸਾਲ ਪਾਂਤ ਪਾਤ ਅਨੇਕ ਦਾਨ ਸੋ ਦੀਦੀ ਹੈ ਪਾਤ ਭਾਂਤ ਭਾਂਤ ਪਟੰਬਰਾਦਿਕ ਬਾਜਿਓ ਗਜਰਾਜ ਅਨਕ ਦਾਨ ਦੀਏ ਦਿਜਾਨਨ ਮਿਤ ਦਰਬ ਅਪਾਰ ਹੀਰ ਤੀਰ ਪਟੰਬਰਾ ਸਵਰਨ ਕੇ ਬਹੁ ਪਾਰ ਦੁਸ਼ਟ ਪੁਸ਼ਟ ਤਰਸੇ ਸਵੈ ਥਰ ਹਰਿਓ ਸੁਨ ਗਿਰਾਏ ਕਾਟ ਕਾਟ ਨਾ ਦੈਦ ਵਿਜੈ ਨਿਰਪ ਬਾਂਟ ਬਾਂਟ ਲੋਟਾਏ ਫੇਰ ਕਹਿ ਸਭ ਦੇਸ ਮੈਂ ਹੈ ਮਾਰਿਓ ਮਖ ਜਾਏ ਕਾਟ ਕੇ ਤਿਹ ਕੋ ਤਵੈ ਪਲ ਕੈ ਕਰੈ ਚਤ ਪਾਏ ਏਕ ਵਿਪਰਨ ਏਕ ਛਤਨ ਏਕ ਇਸਤਰੀ ਦੀਨ ਛਤਰ ਅੰਸ ਬਜਿਓ ਜੋ ਤਾਤੇ ਹੋਮ ਮੈਂ ਵਹਿ ਕੀਨ ਪੰਚ ਸਹਿ ਬਰਖ ਪ੍ਰਮਾਨ ਸੋ ਰਾਜ ਕੈ ਇਹ ਦੀਪ ਅੰਤ ਜਾਏ ਗਿਰੇ ਰਸਾਤਲ ਪੰਡ ਪੁੱਤਰ ਮਹੀਪ ਭੂਪ ਪਰਥ ਭੈ ਪਰੇਸ਼ਿਤ ਪਰਮ ਰੂਪ ਮਹਾਨ ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ